ਪਵਿੱਤ ਹੋਏ ਸੇ ਜਣਾ ਜਿਨੀ ਹਰ ਤੇ ਆਇਆ ਦੇਖੋ ਜਿਨ੍ਹਾਂ ਨੇ ਆਪਣੇ ਹਰ ਦੇ ਆਪਣੇ ਬੂਰ ਦੇ ਨਾਲ ਜੁੜੇ ਰਹੇ ਨੇ ਆਪਣੇ ਅੰਦਰ ਆਤਮ ਧਿਆਦੀ ਨੇ ਹਰ ਦੇ ਵਿੱਚ ਧਿਆਨ ਰੱਖਦੇ ਨੇ ਆਤਮਾ ਦੇ ਲੈਵਲ ਤੇ ਜਿਉਂਦੇ ਨੇ ਬਾਹਰ ਮੁਖੀ ਨਹੀਂ ਜਿਉਂਦੇ ਸਰੀਰ ਤੇ ਧਿਆਨ ਨਹੀਂ ਰੱਖਦੇ ਉਧਰ ਧਿਆਨ ਰੱਖਦੇ ਨੇ ਅੰਦਰ ਰੱਖੂ ਜਾਂ ਬਾਹਰ ਰੱਖੂ ਉਹ ਪਵਿੱਤਰ ਹੋ ਜਾਂਦੇ ਇਹ ਗੱਲ ਠੇਕਾ ਹੈ ਸਭ ਦਾ ਪਵਿੱਤ ਹੋਏ ਸੇਜਨ ਜਿਹਦੀ ਹਰ ਉਹ ਪਵਿੱਤਰ ਹੋ ਜਾਂਦੇ ਨੇ ਦੂਜਿਆਂ ਨਾਲ ਚੰਗੇ ਹੋ ਜਾਂਦੇ ਨੇ ਹਰ ਤੇ ਆਇਆ ਪਵਿੱਤ ਹੋਏ ਗੁਰਮੁਖੀ ਜਿਵੇਂ ਤੇ ਆਇਆ ਹਰ ਤੇ ਆਇਆ ਪਵਿੱਤ ਹੋਏ ਪਰ ਗੁਰਮੁਖੀ ਅਵਸਥਾ ਵਾਲੇ ਜਿਹੜੇ ਤੇ ਹੁੰਦੇ ਨੇ ਨਾ ਉਹੀ ਪਵਿੱਤਰ ਹੁੰਦੇ ਨੇ ਹੁਣ ਗੁਰਮੁਖ ਕਾਹਦੇ ਕਹਿਤਾ ਜੇ ਪਰ ਪੰਜ ਰਾਜਲ ਵਿੱਚ ਫੇਰ ਸਿਆਪਾ ਹੋ ਜਾਂਦਾ ਹੈ ਪਰ ਪੰਜ ਵੀ ਰਾਜਲ ਹੁੰਦੇ ਨੇ ਜੋਗੀ ਕੀ ਕਰਦੇ ਸੀ ਪਰਪੰਚ ਦੇ ਸੀ ਨਾਟਕ ਜੇਟ ਕਰਨ ਲੱਗੇ ਬਗਲ ਸਮਾਧਕ ਲਾਉਣ ਲੱਗੇ ਪੜਨਤ ਕਲਮਾਲਾ ਤਿਲਕ ਲਲਾਟਕ ਦੋਈ ਤੋਤੀ ਬਸ ਕਪਾਟ ਇਸ ਗੱਲ ਤੇ ਗੱਲ ਆ ਲੈ ਲਈ ਬਲੈਕਮੇਲਿੰਗ ਸ਼ੁਰੂ ਹੋ ਗਈ ਉਹਨਾਂ ਨੂੰ ਕਹਿਤਾ ਬਗਲੇ ਬਗਲੇ ਸਮਾਧਕ ਹੈ ਤਾਂ ਧਿਆਨ ਲੋ ਵੀ ਆਪਣੀ ਜਾਣ ਪਰ ਕਾਦੇ ਵਾਸਤੇ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਇੱਥੇ ਕੋਲ ਕੁਟੰਬ ਸਹਿਤ ਮਾਤਾ ਪਿਤਾ ਔਰ ਕੁਟੰਬ ਸਹਿਤ ਪਵਿੱਤ ਹੋ ਜਾਂਦੇ ਸਿਉ ਸੰਗਤ ਸਵਾਈਆ ਸਾਰੀ ਨਾਲ ਸੰਗਤ ਵੀ ਪਵਿੱਤ ਹੋ ਜਾਂਦੀ ਹੈ ਗੁਰੂ ਘਰ ਜਿਵੇਂ ਸੀਗੇ ਮਾਤਾ ਪਿਤਾ ਕੁਟੰਬ ਸਾਹਿਬ ਕਿਵੇਂ ਹੋਏ ਅਡਵਾਂਸ ਗੱਲ ਕਹਿਤੀ ਚੌਥੇ ਪਾਸ਼ਾ ਦੀ ਹੁਣ ਇਹ ਪਿੱਛੇ ਨਹੀਂ ਕੋਈ ਹੋਇਆ ਕੁਟੰਬ ਸਾਹਿਬ ਤੋਂ ਚੌਥੇ ਪਾਸ਼ਾ ਦੀ ਗੱਲ ਅਡਵਾਂਸ ਕਹਿਤੀ ਹੁਣ ਸਾਰਾ ਘਰੇ ਪਵਿੱਤਰ ਹੋ ਜਾਣਾ ਹੁਣ ਲਓ ਘਰ 'ਚ ਬੁਰਾਈ ਰਹਿਣੀ ਹੈ ਪਵਿੱਤੇ ਕੇ ਹੋਇਆ ਬ੍ਰਹਮ ਗਿਆਨੀ ਨਹੀਂ ਗਿਆ ਹੋਇਆ ਘਰ 'ਚ ਰਹੀਆ ਬੁਰਾਈ ਭਗਤਾਂ ਦੇ ਵਿੱਚ ਕਿੱਥੇ ਹੈ ਪਿੱਛੇ ਪਵਿੱਤੇ ਕਿੱਥੇ ਹੈ ਸਾਰੇ ਉਹਦਾ ਪ੍ਰਲਾਦ ਹੈ ਉਹਦਾ ਹਨਾਖ ਹੈ ਉਧਰ ਕਾਲੂ ਮਹਿਤਾ ਹੈ ਉਧਰ ਨਾਨਕ ਹੈ ਸ੍ਰੀ ਚੰਦ ਹੈ ਨਹੀਂ ਹੈ ਇੱਥੇ ਕਾਹਤੇ ਕਹਤਾ ਜੇ ਚੱਲ ਪਵੇ ਗੰਗਾ ਫਿਰ ਹੋਣ ਲੱਗ ਜਾਂਦੇ ਨੇ ਜੇ ਚੱਲ ਧਾਰਾ ਚੱਲ ਪੀਣਾ ਗੁਰੂ ਅਮਰਦਾਸ ਵੇਲੇ ਫੈਲ ਗਈ ਨਾ ਵਿਚਾਰ ਧਾਰਾ ਧਾਰਾ ਚੱਲ ਪਈ ਵੀ ਪਿਆ ਬੰਦ ਹੋ ਗਿਆ ਬੜਾ ਚੱਲਿਆ ਧਰਤੀ ਤਰਤੀ ਕੇ ਵੀ ਬੰਦ ਹੋ ਗਿਆ ਇਸ਼ਨਾਨ ਕਿੱਥੇ ਕਰੇ ਕੋਈ ਭਗਦਾ ਨਾਲ ਇਹ ਸੀ ਥੋੜਾ ਐਵੇਂ ਬਹਿ ਗਿਆ ਥੋੜਾ ਜਿਹਾ ਪਾਣੀ ਰੁੜਿਆ ਵੀ ਬੰਦ ਹੋ ਗਿਆ ਧਰਤੀ ਨੇ ਪਾਣੀ ਸੋਖ ਲਿਆ ਕਿਤੇ ਦੀਵੇ ਬੜੇ ਵੱਡੇ ਥੋਂ ਕਿਤੇ ਦੀਵੇ ਥੋਂ ਕਿਤੇ ਖੜ ਗਿਆ ਜਾ ਕੇ ਕਿਤੇ ਦੀਵੇ ਹਿਰਦਿਆਣਾ ਨੇ ਬੰਨ ਲਈ ਗੱਲ ਸਾਂਭ ਲਈ ਬਾਕੀ ਗਈ ਆਈ ਇਹ ਲਗਾਤਾਰ ਵਰਸੇ ਨਾ ਫਿਰ ਜਿਹੜੇ ਘਰ ਦੇ ਵਿਚਾਰਧਾਰਾ ਚੱਲੂ ਸਾਰੇ ਪਵਿੱਤਰ ਹੋਣਗੇ ਗੁੜ ਗਈ ਸਿਉ ਸੰਗਤ ਸਵਾਈਆ ਸਵਾਈਆ ਹਾਂ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਹਨੀ ਮਨ ਵਸਾਇਆ ਕਹਿੰਦੇ ਪਵਿੱਤ ਕਹਿਣ ਵਾਲੇ ਪਵਿੱਤ ਹੋ ਜਾਂਦੇ ਨੇ ਸੁਣਨ ਵਾਲੇ ਵੀ ਪਵਿੱਤ ਹੋ ਜਾਂਦੇ ਸੇ ਪਵਿੱਤ ਜਿਹਨੀ ਮਨ ਵਸਾਇਆ ਔਰ ਜਿਨ੍ਹਾਂ ਨੇ ਮਨ ਚ ਵਸਾ ਲਿਆ ਉਹ ਵੀ ਪਵਿੱਤ ਹੋ ਜਾਂਦੇ ਨੇ ਕੌਮ ਦਾ ਵੀ ਕਹਿੰਦੇ ਨੇ ਜਿੰਨਾ ਜਰ ਕਹਿੰਦੇ ਨੇ ਉਹਨਾਂ ਪਵਿੱਤ ਪਵਿੱਤਰ ਰੋ ਅਗਰ ਬਾਠੀ ਬੈਠਾ ਜਿੰਨਾ ਚਿਰ ਬਾਣੀ ਪੜਦਾ ਉਹਨਾਂ ਚਿਰ ਤੱਕ ਕੁਝ ਨਾ ਕੋਈ ਤੇ ਅਸਰ ਹੈ ਉਹ ਪਵਿੱਤੇ ਗਿਆ ਫਿਰ ਉੱਥੇ ਕਿਹੜਾ ਗਾਹ ਪ੍ਰੀਤ ਕਹਤਾ ਪਵਿੱਤਰ ਪਵਿੱਤਰ ਪਵਿੱਤਰ ਤੇ ਦੂਸਰੇ ਜਿਆਦਾ ਜੋ ਪਵਿੱਤਰ ਦੀ ਗਈ ਨੇ ਕਹਿੰਦੇ ਪਵਿੱਤਰ ਸੁਣਦੇ ਪਵਿੱਤਰ ਸੇ ਪਵਿੱਤਰ ਜਿਹਨੇ ਮਨ ਬਸਾਇਆ ਸੇ ਪਵਿੱਤਰ ਜਿਹਨੇ ਮਨ ਵਸਾਇਆ ਪਵਿੱਤੇ ਕਹੇ ਜੋ ਕਹੇ ਨਾਨਕ ਸੇ ਪਵਿੱਤਰ ਜਿਨੀ ਗੁਰਮੁਖੀ ਹਰ ਹਰ ਤੇ ਕਹਿ ਨਾਨਕ ਸੇ ਪਵਿੱਤ ਸੇ ਪਵਿੱਤ ਜਿਨ ਗੁਰਮੁਖੀ ਹਰ ਹਰ ਤੇ ਜਿਹੜੇ ਗੁਰਮੁਖਾਂ ਨੇ ਹਰ ਦੇ ਵਿੱਚ ਧਿਆਨ ਰੱਖਿਆ ਉਹ ਪਵਿੱਤ ਹੋ ਗਏ ਪਵਿੱਤ ਦੀ ਪਹਿਲੀ ਸਟੇਜ ਆ ਦੂਜੀ ਆ ਤੀਜੀ ਹੈ ਇਹ ਗੱਲ ਅਲੱਗ ਹੈ ਸਟੇਜ ਉਹਦੀ ਕਹਿੰਦੀ ਗੁਰਮੁਖ ਦੀ ਤੀਜੀ ਸਟੇਜ ਹੁੰਦੀ ਹੈ